ਦੇ ਕੇ ਪਾ ਤੇ ਮੈਂ ਗਰੀਬਣੀ ਖਿਜੜੀ ਨੂੰ ਭੋਗ ਲਾ ਹੁੰਦਾ ਤਾਂ ਹੈਰਾਨ ਪਰੇਸ਼ਾਨ ਸਤਿਗੁਰਾਂ ਨੂੰ ਪਿਆਰਾ ਕੀ ਹੈ ਗੁਰੂ ਗੋਬਿੰਦ ਸਿੰਘ ਜੀ ਅੱਛੀ ਤਰ੍ਹਾਂ ਜਾ ਰਹੇ ਹਨ ਸਾਰਾ ਇਧਰ ਦਾ ਕੌਕ ਕਰਕੇ ਉਹ ਬਗਾਵਰ ਵਾਲੇ ਪਿੱਛੇ ਮੁਸਲਮਾਨਾਂ ਦੀਆਂ ਫੌਜਾਂ ਲੱਗੀਆਂ ਨੇ ਅੱਗੇ ਦਾ ਤਾਰ ਕਿਤਾ ਜਾ ਰਿਹਾ ਹਨ ਕੁਦਰਤ ਤੈਸੀ ਵਰਤੀ ਇੱਕ ਪਿੰਡ ਦੇ ਲਾਗੇ ਜਾ ਸਤਿਗੁਰ ਪਿੰਡ ਵਾਲਿਆਂ ਨੂੰ ਪਤਾ ਲੱਗਾ ਵੀ ਸਤਿਗੁਰ ਜੀ ਆਏ ਹਨ ਸਭ ਸੰਗਤਾਂ ਆ ਕੇ ਇਕੱਤਰਤ ਹੋ ਗਈਆਂ ਦਰਸ਼ਨ ਕੀਤਾ ਦਰਸ਼ਨ ਕਰਕੇ ਅਰਦਾਸ ਕਰਦੀਆਂ ਨੇ ਸੱਜੇ ਪਾਤਸ਼ਾਹ ਲੰਗਰ ਕਰਕੇ ਜਾਓ ਨਾ ਜਾਓ ਸੱਜੇ ਪਾਤਸ਼ਾਹ ਕਹਿੰਦੇ ਨੇ ਭਈ ਟਾਈਮ ਨਹੀਂ ਲੰਗਰ ਕਰਨ ਦਾ ਸੱਜੇ ਪਾਤਸ਼ਾਹ ਫਿਰ ਟਾਈਮ ਨਹੀਂ ਤੇ ਸਾਨੂੰ ਤੇ ਖਾਸ ਲੰਗਰ ਕਰਕੇ ਜਾਓ ਸਿੱਖ ਜਿਨੇ ਨੇ ਉਹਨਾਂ ਵੇਖੋ ਕਿੰਨੀਆਂ ਅਰਜ਼ਾਂ ਕਰਦੇ ਨੇ ਸਤਿਗੁਰਾਂ ਕੇ ਸਿੱਖ ਵੀ ਸੱਚੇ ਤੇ ਸਤਿਗੁਰ ਵੀ ਸੱਚੇ ਸਤਿਗੁਰ ਜੇ ਹਰ ਕੋਲ ਜਾਣ ਤੇ ਫਿਰ ਇੱਥੇ ਰਹਿਣ ਫਿਰ ਹੋਰ ਪਾਸੇ ਕਿਥੇ ਜਾ ਨਹੀਂ ਸਕਦੇ ਪਰ ਜਾਣਾ ਹੁੰਦਾ ਬਹੁਤ ਜਾਂ ਕੋ ਤੇ ਸਿੱਖ ਇਹ ਖਾਸ ਹੁੰਦੀ ਹੈ ਕਿ ਸਭ ਮੇਰੇ ਘਰ ਆਉਣ ਫਿਰ ਖਰੇ ਕਦੇ ਆਉਣਾ ਕਿ ਨਹੀਂ ਆਉਣਾ ਉਹਨਾਂ ਨੂੰ ਵੀ ਜ਼ਿੰਦਗੀ ਵਿੱਚ ਇੱਕ ਦੋ ਵਾਰੀ ਇਹੋ ਜਿਹਾ ਮੌਕਾ ਮਿਲਦਾ ਸਤਿਗੁਰੂ ਕੋਸ਼ਿਸ਼ ਕਰਦੇ ਨੇ ਸਾਰੇ ਦੇ ਘਰ ਜਾਈਏ ਤੇ ਪਰ ਮੈਂ ਸਿੱਖਾਂ ਗਿਆ ਅਰਜ਼ ਕਰਾਂਗਾ ਜੇ ਕਿਤੇ ਟਾਈਮ ਨਾ ਮਿਲੇ ਉਹਨਾਂ ਦਾ ਟਾਈਮ ਸਾਡਾ ਸਾਰਾ ਤੁਹਾਡਾ ਹੀ ਇਨਾਮਕਾਰੀ ਹੋਰ ਕਿਸੇ ਦਾ ਟਾਈਮ ਨਹੀਂ ਇੱਥੇ ਜਿਹੜੇ ਆਏ ਨੇ ਕਾਹਦੇ ਵਾਸਤੇ ਆਏ ਨੇ ਸਿਰ ਤੁਹਾਡੇ ਵਾਸਤੇ ਟਾਈਮ ਉਹਨਾਂ ਦਾ ਸਾਰਾ ਤੁਹਾਡਾ ਪਰ ਜੇ ਕਿਸੇ ਸਿੰਘ ਦੇ ਘਰ ਨਾ ਵੀ ਜਾਇਆ ਜਾਏ ਤੇ ਉਹ ਮਨ ਵਿੱਚ ਇਹ ਨਾ ਲੋ ਜੀ ਉਹ ਬੇਠਾਂ ਦੇ ਜਾਂਦੇ ਨੇ ਗਰੀਬਾਂ ਦੇ ਘਰ ਨੂੰ ਜਾਂਦੇ ਨੇ ਐਡੀ ਛੇਤੀ ਨਾ ਤਰਸਿਆ ਕਰ ਇਹ ਗਲਤ ਗੱਲ ਹੁੰਦੀ ਹੈ ਸਾਡੇ ਕੋਲ ਪਹਿਲਾਂ ਗਰੀਬਾਂ ਦੇ ਜਾਂਦੇ ਤੇ ਸਰਦਾਰਾਂ ਦੇ ਸਿੱਖਾਂ ਦੇ ਮਗਰੋਂ ਜਾਇਆ ਕਰ ਨਾ ਟਾਈਮ ਮਿਲ ਕਰਕੇ ਗੱਲ ਵੱਖਰੀ ਸੀ ਸੋ ਸਾਸ਼ ਹੁੰਦੀ ਹੈ ਸਾਰਿਆਂ ਦੀ ਲੰਗਰ ਕਰਨ ਚਰਨ ਪਾਣ ਉਹਨਾਂ ਸਿੱਖਾਂ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਸਾਡੇ ਘਰ ਚਰਨ ਪਾਓ ਤੇ ਲੰਗਰ ਕਰੋ ਸਤਿਗੁਰੂ ਕਹੇ ਮੈਨੇ ਟਾਈਮ ਨਹੀਂ ਲੰਗਰ ਕਰਨ ਨਹੀਂ ਜੀ ਫਿਰ ਟਾਈਮ ਤੇ ਤੁਹਾਨੂੰ ਤੇ ਨਹੀਂ ਤੇ ਫੇਰ ਖਰੇ ਤੁਸਾਂ ਕਰ ਹੁਣ ਵੇਲਾ ਕਿਹੜਾ ਕੋਈ ਝਟਪਟ ਆ ਜਾਣਾ ਸੀ ਉਦੋਂ ਤੇ ਸਾਰੀ ਜ਼ਿੰਦਗੀ ਜੀ ਇੱਕੋ ਵਾਰੀ ਦਰਸ਼ਨ ਹੁੰਦਾ ਸੀ ਸਤਿਗੁਰਾਂ ਨੇ ਤੁਹਾਡੀ ਗੱਲ ਮੰਨ ਲਈ ਤੁਹਾਡਾ ਲੰਗਰ ਹੋ ਜਾ ਸਾਡਾ ਟਾਈਮ ਬਚ ਗਿਆ ਅਸੀਂ ਕਿਸ ਤਰ੍ਹਾਂ ਇਹ ਘਰੇ ਘਰ ਪ੍ਰਸ਼ਾਦੇ ਪੱਕੇ ਹੋਏ ਨੇ ਨਾ ਸਾਰਿਆਂ ਦੇ ਜਿਹਦੇ ਘਰ ਤੂੰ ਸਿੱਖਾਂ ਜੋਗਾ ਪ੍ਰਸ਼ਾਦਾ ਉਹ ਦੋ ਲੈ ਜਾਓ ਜਿਹਦੇ ਘਰ ਤੇ ਨਾ ਸਿੱਖਾਂ ਜੋਗਾ ਪ੍ਰਸ਼ਾਦਾ ਉਹ ਤਿੰਨ ਲੈ ਜਾਓ ਜਿਹਦੇ ਘਰ ਤੇ ਸਿੱਖਾਂ ਜੋਗਾ ਉਹ ਪ੍ਰਸ਼ਾਦਾ ਚਾਰ ਲੈ ਜਾਓ ਤੁਸੀਂ ਭਾਵੇਂ ਸਿੱਖਾਂ ਨੂੰ ਛਕਾ ਦਿਓ ਅਸੀਂ ਸਾਕੇ ਅੱਗੇ ਚਲੇ ਜਾਾਂਗੇ ਤੇ ਤੁਸੀਂ ਬਾਅਦ ਵਿੱਚ ਪਕਾ ਕੇ ਤੇ ਆਪਣੇ ਘਰ ਦੇ ਵਾਸਤੇ ਲੰਗਰ ਪਕਾਉਂਦੇ ਰਹੋ ਤੇ ਛੱਡ ਰਹੋ ਤੁਹਾਡਾ ਲੰਗਰ ਹੋ ਜਾਏਗਾ ਸਾਡਾ ਟਾਈਮ ਬਚ ਜਾਏਗਾ ਸਿੱਖਾਂ ਨੇ ਹੁਕਮ ਮਨਜ਼ੂਰ ਕਰ ਲਿਆ ਸਤਿਗੁਰ ਜੰਦੀ ਕਿਸੇ ਨੇ ਆਖਿਆ ਜੀ ਮੇਰੇ ਵੱਲ ਦੋ ਭੇਜ ਦਿਓ ਕਿਸੇ ਨੇ ਆਖਿਆ ਜੀ ਮੇਰੇ ਵੱਲ ਚਾਰ ਭੇਜ ਦਿਓ ਕਿਸੇ ਆਖਿਆ ਮੇਰੇ ਵੱਲ ਇੱਕ ਭੇਜ ਦਿਓ ਔਰ ਇੱਕ ਮੇਰੇ ਵਰਗਾ ਗਰੀਬ ਸਿੱਖ ਸੀ ਜਿਹਨੂੰ ਆਪ ਇੱਕ ਵਾਰ ਰੋਟੀ ਮਿਲਦੀ ਸੀ ਤੇ ਇੱਕ ਵਾਰ ਨਹੀਂ ਮਿਲਦੀ ਉਹ ਹੁਣ ਵਿਚਾਰ ਕਰਦਾ ਮੈਂ ਵੀ ਆਖਾਂ ਜੇ ਮੈਂ ਆਖਾਂ ਦੇ ਕਰ ਰੋਟੀ ਹੈ ਨਹੀਂ ਮੈਂ ਖਾਵਾਂਗਾ ਕੀ ਸਿੱਖ ਨੂੰ ਜਾ ਕਈਏ ਨਾ ਆਖਾਂ ਦੇ ਭਾਈਚਾਰੇ ਨੇ ਜੂਨ ਨਹੀਂ ਦੇਣਾ ਉਹ ਮਰ ਚਲਿਆ ਤੇ ਇੱਕ ਸਿੱਖ ਨੂੰ ਵੀ ਰੋਟੀ ਨਹੀਂ ਖਵਾ ਸਕਦਾ ਮੇਰੇ ਮਾਰ ਦੇ ਲੋਕਾਂ ਨੇ ਆਖਰ ਡਰਦਾ ਡਰਦਾ ਡਰਦਾ ਡਰਦਾ ਕਹਿੰਦਾ ਹੱਥਾ ਗਰੀਬ ਨੂੰ ਆਜ ਸਿੱਖ ਮੇਰੇ ਵੱਲ ਵੀ ਗਰੀਬ ਵੱਲ ਗਏ ਇੱਕ ਸਿੱਖ ਚਲਾ ਗਿਆ ਕਿਤੇ ਦੋ ਚਲੇ ਗਿਆ ਕਿਤੇ ਚਾਰ ਚਲੇ ਗਿਆ ਕਿਤੇ ਪੰਜ ਚਲੇ ਗਿਆ ਕਿਤੇ ਤਿੰਨ ਚਲੇ ਗਿਆ ਇੱਕ ਉਹਦੇ ਵੱਲ ਚਲਾ ਪ੍ਰਸ਼ਾਦਾ ਛਾਕੇ ਦੇ ਵਾਪਸ ਆ ਗਿਆ ਸਾਰੇ ਉਹ ਸਿੱਖ ਗਰੀਬ ਦੇ ਘਰ ਜਦੋਂ ਸਿੱਖ ਗਿਆ ਤੇ ਸਿੱਖਣੀ ਨੂੰ ਪੁੱਛਦਾ ਕਰਮਾ ਮਾਲੀਏ ਕੋਈ ਸਾਡੇ ਘਰ ਹੈ ਸਿੱਖ ਦੇ ਦੇਣ ਵਾਸਤੇ ਕਹਿੰਦੀ ਹੈ ਗਰੀਬ ਨੂੰ ਆਜੀ ਕੋਈ ਚੀਜ਼ ਨਹੀਂ ਸਾਡੇ ਘਰ ਅਰੇ ਭਰਾ ਮੇਰੇ ਭਾਂਡੇ ਕੋਈ ਚੀਜ਼ ਹੋਏ ਹੱਥ ਮਾਰਿਆ ਭਾਂਡਿਆਂ 'ਚ ਹਨੇਰੇ ਜੱਗ ਪਿਆ ਸੀ ਮਿੱਟੀ ਦਾ ਭਾਂਡਾ ਉਹਦੇ ਵਿੱਚ ਇੰਨੀਆਂ ਕੁ ਪੀਲੂ ਨਿਕਲ ਆਈਆਂ ਪੀਲੂ ਸੁੱਕੀਆਂ ਆਈਆਂ ਕਹਿੰਦੀ ਆ ਸੁੱਕੀਆਂ ਆ ਪੀਲੂ ਨੇ ਉਹ ਕਹਿੰਦਾ ਵੀ ਅਕਾਲ ਪੁਰਖ ਨੇ ਭੇਜੀਆਂ ਨੇ ਲਿਆ ਉਹ ਉਬਾਲ ਤੋਂ ਸਿੱਖ ਲਿਆ ਕੀਤਾ ਸਬਜ਼ੀ ਉਹਨੇ ਪੀਲੂ ਉਬਾਲ ਕੇ ਵਿੱਚ ਲੂਣ ਜਿਹਾ ਪਾ ਕੇ ਸਿੱਖ ਦੇ ਅੱਗੇ ਧਰ ਦਿੱਤੀਆਂ ਸਿੱਖ ਨੇ ਛੱਡ ਲਈਆਂ ਨੇ ਉਹ ਪੀਲੂ ਤੇ ਅਰਦਾਸਾ ਕੀਤਾ ਸਦੀ ਦੇ ਸੰਤੋਖੀ ਖਾਏ ਕਹੋ ਨਾਨਕ ਮਰਦੀ ਬਾਰ ਸਮਾਏ ਖਾਣ ਵਾਲਾ ਹੋਏ ਸਤੀ ਦੇਣ ਵਾਲਾ ਹੋਏ ਸਤੀ ਤੇ ਖਾਣ ਵਾਲਾ ਹੋਏ ਸੰਤੋਖੀ ਉਹਨਾਂ ਦਾ ਅਸਲ ਸਿੱਖਣ ਦੇ ਬਾਦਸ਼ਾਹ ਨੇ ਆਖਿਆ ਖਾਂਦੇ ਨਹੀਂ ਮਾਰਾਂਗਾ ਤੇ ਖਵਾਲ ਨਹੀਂ ਮਾਰਾਂਗਾ ਉਹਨਾਂ ਖਵਾ ਗੁਰਵਾ ਤਾਰ ਦੇਣਾ ਚਿੱਠੇ ਦੂਆ ਪਾਸਿਆਂ ਦੇ ਖਾਂਦੇ ਨਹੀਂ ਮਾਰੇਗਾ ਤੇ ਖਵਾਲ ਨਹੀਂ ਨੂੰ ਮਾਰੇਗਾ ਇਹ ਕੀ ਮਤਲਬ ਹੋਇਆ ਕਹਿੰਦੇ ਨੇ ਖਾਂਦੇ ਉਹਨੂੰ ਮਾਰਾਂਗਾ ਜਿਹੜਾ ਸਿੱਖ ਗਰੀਬ ਸਿੱਖ ਦੇ ਘਰ ਚਲਾ ਗਿਆ ਉਹਦੀ ਫੁਰਸਤ ਨਹੀਂ ਕੇ ਉਹ ਦੇਣ ਦੀ ਉਹਦੇ ਵਿੱਚ ਤਾਕਤ ਨਹੀਂ ਦੋ ਸਿਰਫ ਬਦਾਮ ਦੇਣ ਦੀ ਉਹਦੇ ਵਿੱਚ ਫੁਰਸਤ ਨਹੀਂ ਛੇ ਸਿਰ ਦੁੱਧ ਦੇਣ ਦੀ ਉਹਨਾਂ ਦਾ ਦੇ ਚਾਰ ਸਿਰ ਦੁੱਧ ਦੇ ਨਾ ਬਦਾਮ ਤੰਗ ਕਰਕੇ ਜਿਹੜਾ ਲੈਂਦਾ ਉਹ ਸਿੱਖ ਨੂੰ ਖਾਂਦੇ ਨੂੰ ਮਾਰਾ ਔਰ ਜਿਹੜਾ ਖਵਾ ਦੇ ਨੂੰ ਉਸ ਨੂੰ ਮਾਰਾਂਗਾ ਜਿਹਦੇ ਕੋਲ ਸਭੋ ਕੁਝ ਹੈ ਸੰਤ ਜੀ ਕਾ ਵੀ ਮੇਰੇ ਕੋਲ ਜਿਹਦੇ ਕੋਲ ਸਾਰਾ ਕੁਝ ਤੇ ਦਿੰਦਾ ਨਹੀਂ ਉਸ ਖਵਾ ਦੇ ਨੂੰ ਮਾਰਾ ਇਹ ਕੁਦਰਤ ਐਸੀ ਹੁੰਦੀ ਹੈ एक माई गरीबनी और संत भूरी वाले चले गए मेरे गुरदेव भजन गुरु संत भूरी वाले सुंदर सिंह जी शमीरपुर वाले जिन्होंने दुखू में उतारिया तो लुधियाने आके दे दाह सब चले गए गरीब नी माई माता ने किया लून पा के प्याले पानी पा के अरदास की सत्ते पातशाह ही कुछ नहीं वो कहती है सब जी अरदास करो ਮੇਰੇ ਮਨ ਦੀ ਕਾਮਨਾ ਆ ਜੀ ਤੁਹਾਡੇ ਵੱਡੇ ਸੇਖ ਦੇ ਸਰਦਾਰ ਲੰਗਰ ਕਰਦੇ ਨੇ ਨਾ ਅਕਾਲ ਪੁਰਖ ਮੈਨੂੰ ਵੀ ਮਾਇਆ ਦਾ ਤੇ ਸੰਤਾ ਸਮਝੀ ਮੈਂ ਵੀ ਸਾਧ ਸੰਗ ਦੇ ਲੰਗਰ ਕਰਿਆ ਜੀ ਕੋ ਬੀਬੀ ਦੇ ਦਿਲ ਦੀ ਤਮੰਨਾ ਕਿ ਸਤਿਗੁਰ ਐਸੇ ਤਰ੍ਹਾਂ ਮੇਰੇ ਘਰ ਵੀ ਆਉਣ ਸਤਿਗੁਰਾਂ ਨੇ ਅਰਦਾਸ ਕੀਤੀ ਸਿੱਖਾਂ ਨੇ ਬਹਿ ਕੇ ਸੰਤਾਂ ਦੇ ਨਾਲ ਇਹ ਫੱਤੇ ਪਾਤਸ਼ਾਹ ਮੇਰੇ ਜੀਵ ਦੁਨੀ ਦੇ ਵਾਲੀ ਸਤਿਗੁਰੂ ਪ੍ਰਤਾਪ ਸਿੰਘ ਜੀ ਇਸ ਮਾਈ ਦੀ ਮਨੋਕਾਮਨਾ ਪੂਰੀ ਕਰਦੇ ਸੰਜੀ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਕਰਦਿਆਂ ਕਰਦਿਆਂ ਮਾਈ ਦੇ ਚੰਗੀ ਤਨ ਅੱਜ ਵਾਰ ਨੂੰ ਪੁੱਛੇ ਨਹੀਂ ਮਾਈ ਤੂੰ ਕਿੱਥੋਂ ਪਤਾ ਲੈਂਦਾ ਇਹ ਰਿਆਦਾ ਕਿੱਥੋਂ ਹੈ ਸੰਤ ਆਏ ਸਰ ਪਾਣੀ ਨੂੰ ਲੂਣ ਪਾ ਕੇ ਪਿਆਲਾ ਭਰ ਕੇ ਅੱਗੇ ਧਰ ਦਿੱਤਾ ਸੀ ਮੈਂ ਅਰਦਾਸ ਕੀਤੀ ਸੀ ਬੇੜਾ ਪਾਰ ਕਰ ਗਏ ਨੇ ਉਹ ਕਹਿੰਦੇ ਜਦੋਂ ਮੈਨੂੰ ਆਉਣਗੇ ਤੇ ਮੈਨੂੰ ਵੀ ਦੱਸੀ ਹੱਥ ਬਚਾ ਜਦੋਂ ਚਾਗ ਦੇ ਪਾਗ ਸੰਸਾਰੀਆਂ ਦੇ ਦੌਰਾ ਕਰਮ ਨੂੰ ਤੋੜਦਾ ਰਾਮ ਸਾਧੂ ਆ ਗਿਆ ਤੇ ਸਾਧੂ ਚਲੀ ਗਈ ਨਹੀਂ ਮਾਈ ਉਹ ਸੰਤ ਆ ਗਿਆ ਜਿਹੜਾ ਮੇਰੇ ਬੇੜਾ ਪਾਰ ਕਰ ਗਿਆ ਸਰ ਤੇ ਸਾਰਾ ਕੁਝ ਮਾਈ ਦੇ ਕੋਲ ਹਰ ਕੋਈ ਪਦਾਰਥ ਲੱਖਾਂ ਵੀ ਮਾਈ ਉਹ ਨਾ ਲੂਣ ਪਾਣੀ ਵਿੱਚ ਤੇ ਪਿਆਲੇ ਵਿੱਚ ਪਾ ਕੇ ਨਾ ਤੇ ਆ ਕੇ ਸੰਤ ਜੀ ਮੇਰੇ ਕੋਲ ਕੁਝ ਨਹੀਂ ਤੇ ਅਰਦਾਸ ਕਰੋ ਮੇਰੀ ਮਨੋ ਕਾਮਨਾ ਪੂਰੀ ਹੋਏ ਸੰਤਾਂ ਨੇ ਅਰਦਾਸ ਕੀਤਾ ਹੈ ਮੇਰੇ ਸਤਿਗੁਰੂ ਪਤਾਰ ਦੇ ਸੱਚੇ ਪਾਤਸ਼ਾਹ ਇਸ ਮਾਈ ਦੀ ਮਨੋ ਕਾਮਨਾ ਪੂਰੀ ਕਰੀ ਓਏ ਅੱਜ ਹੋਰ ਕੱਲ ਹੋਰ ਲੂਣ ਦੇ ਪਿਆਲੇ ਤੇ ਮਾਈ ਆ ਗਈ ਕੱਖ ਨਾ ਰਿਹਾ ਹੋ ਸਭ ਜੀ ਆਪ ਆਪਣੀ ਅੱਖੀ ਆਪਣਾ ਖੁਜੋ ਬਾਬਰੇ ਜਾਣ ਬੁੱਝ ਕੇ ਬਾਵਰੇ ਤੇ ਕਾਜ बिना ਆਪਣੇ ਕੰਮ काम ਆਪ आप बगा ले ਭਾਵਨਾ भावना ਨਾਲ ਜਿਹੜਾ ਹੁੰਦਾ ਨਾ ਖਾਣ ਵਾਲਾ ਫਤੀ ਹੋਏ ਖਾਣ ਵਾਲਾ ਸੰਤੋਖੀ ਹੋਏ ਖਾਣ ਵਾਲਾ ਫਤੀ ਹੋਏ ਤਾਂ ਜਾ ਕੇ ਪਦਾਰਥ ਜਿਹੜਾ ਹੋ ਜਾਂਦਾ ਸਿੱਖ ਨੇ ਉਹ ਪੀਲੂ ਜਿਹੜੀਆਂ ਬਾਹਰ ਕੇ ਦਿੱਤੀਆਂ ਨਾ ਸਿੱਖ ਨੇ ਸਤਿ ਆਖਿਆ ਅਰਦਾਸ ਕੀਤੀ ਤੇ ਖੁਸ਼ੀਆਂ ਸਾਰੇ ਵਾਪਸ ਆ ਗਏ ਗੁਰੂ ਗੋਬਿੰਦ ਸਿੰਘ ਦੇ ਘਰੇ ਜੇ ਇਹਦੇ ਵੱਖਰੇ ਵੱਖਰੇ ਪ੍ਰਸ਼ਾਦਾ ਛਕਣ ਤੇ ਹੋਰ ਗੱਲ ਹੁੰਦੀ ਹੈ ਤੇ ਜੇ ਇਕੱਠਾ ਹੀ ਵਰਤੇ ਨਾ ਜੇ ਖੀਰ ਵਰਤੇ ਤੇ ਇਕੱਠੀ ਤੇ ਕੜਾਹ ਵਰਤੇ ਤੇ ਇਕੱਠੀ ਤੇ ਪਕੌੜੇ ਵਰਤਣ ਤੇ ਇਕੱਠੇ ਤੇ ਭਾਜਾ ਵਰਤੇ ਤੇ ਇਕੱਠਾ ਫੇਰ ਤੇ ਪੁੱਛਣ ਦੀ ਲੋੜ ਹੀ ਨਹੀਂ ਹੁੰਦੀ ਜਦੋਂ ਵੱਖਰੇ ਵੱਖਰੇ ਜਾਂਦੇ ਨੇ ਨਾ ਇਹ ਸਾਦ ਤੇਰੇ ਆ ਕੇ ਗੱਲਾਂ ਕਰਦੇ ਨੇ ਤੂੰ ਖੜਦੇ ਵੱਲ ਗਿਆ ਤਾਂ ਗੱਲਾਂ ਤੇ ਵੜੀਆਂ ਕਰਦਾ ਬੜਾ ਕੀ ਤੂੰ ਤੈਨੂੰ ਆ ਤੂੰ ਚੈਂਕਲ ਸਿੰਘ ਵੱਲ ਗਿਆ ਸੀ ਅੱਗੇ ਪਿੱਛੇ ਤੇ ਬੜਾ ਫਿਰਦਾ ਕੁਝ ਖਵਾਇਆ ਵੀ ਕਿ ਨਹੀਂ ਉਹ ਵੀ ਪੁੱਛਦੇ ਨੇ ਘਰ ਆ ਤੇਰੇ ਆ ਕੇ ਪੁੱਛਦੇ ਤੂੰ ਕੀ ਖਾਦਾ ਓਏ ਤੂੰ ਕੀ ਖਾਦਾ ਤੇ ਖਾ ਕੇ बह ਗਿਆ ਤੇ ਪੁੱਛਦੇ ਨੇ ਉਹ ਤੂੰ ਕਿਹਾ ਸਾ ਫਲਾਣੇ ਦਾ ਤੂੰ ਕੀ ਖਾਦਾ ਕੋਈ ਆਂਦਾ ਮੈਂ ਮਾਲ ਪੂੜੇ ਖਾਦੇ ਤੂੰ ਕੋਈ ਆਂਦਾ ਮੈਂ ਖੀਰ ਖਾਦੀ ਕੋਈ ਆਂਦਾ ਮੈਂ ਲੂਣ ਵਾਲੇ ਚੌਲ ਦਹੀਂ ਨਾਲ ਖਾਦੇ ਕੋਈ ਆਂਦਾ ਪਰੌਂਠੇ ਦੇ ਇਹਨਾਂ ਨਾਲ ਮੱਖਣ ਆਪਣਾ ਜੋ ਕੁਝ ਕਿਸੇ ਸ਼ਿਕਾਇਆ ਉਹਨਾਂ ਨੇ ਦੱਸ ਦਿੱਤਾ ਆਖਰ ਉਹ ਸਿੱਖ ਜਿਹੜਾ ਪੀਲੂ ਛੱਕ ਆਇਆ ਸੀ ਉਹ ਉਹਨੂੰ ਕਹਿੰਦੇ ਨੇ ਵਾ ਤੂੰ ਕੀ ਛੱਕਿਆ ਸਿੱਖ ਦੇ ਕਰੋ ਜਦੋਂ ਇਹਨੀ ਗੱਲ ਆਖੀ ਕਿ ਸਿੱਖਾਂ ਦਾ ਉਹ ਗੁਰੂ ਕਿਉਂ ਪਿਆਰਿਓ ਮੈਂ 36 ਪਦਾਰਥ ਛੱਡ ਕੇ ਆਇਆ ਸਿੱਖ 36 ਪਦਾਰਥ ਛੱਡੇ ਉਹ ਕਹਿੰਦੇ ਨੇ 36 ਪਦਾਰਥਾਂ ਦਾ ਕੁਝ ਲੱਗਦਾ ਸੀ ਤੇ 36 ਵਿੱਚੋਂ ਵੱਖਰੇ ਨਾਂ ਨਾਲ ਨਾਂ ਲੈ ਲੈ ਕੇ ਤੂੰ ਸਮਝ ਜਾ ਜਾਣਾ ਤੇ ਤੂੰ ਇਹਨਾਂ 36 ਦੇ ਵੱਖਰਾ ਨਾਂ ਲਾ ਕੇ ਦੱਸਿਆ ਸੀ ਛੱਡਿਆ ਜੀ ਕਹਿੰਦਾ ਤੁਹਾਨੂੰ ਮੈਂ ਆਖਿਆ ਨਹੀਂ ਮੈਂ 36 ਪਦਾਰਥ ਨਹੀਂ ਛੱਡੇ ਨੇ ਉਹ ਪੁੱਛਦੇ ਨੇ ਕਿ ਉਹ ਦੱਸਦਾ ਨਹੀਂ ਇਹਨੇ ਜਦੋਂ ਘਰ ਵਾਲਾ ਸਿੱਖ ਆ ਗਿਆ ਜਦੋਂ ਘਰ ਵਾਲਾ ਸਿੱਖ ਆ ਗਿਆ ਨਾ ਆਂਦੇ ਨੇ ਚੱਲ ਨਾ ਦੱਸ ਅਸੀਂ ਘਰ ਵਾਲੇ ਕੋਲ ਪੁੱਛ ਲਾਂਗੇ ਉਸਨੇ ਤੈਨੂੰ ਕੀ ਸ਼ਿਕਾਇਤ ਸੰਤ ਜੀ ਉਹ ਗਰੀਬ ਸਿੱਖ ਕੋਲ ਆ ਕੇ ਬਹਿ ਗਿਆ ਤੇ ਉਹ ਸਾਰੇ ਸਿੱਖ ਉਹਦੇ ਵੱਲ ਰੁਝੂ ਹੋ ਗਏ ਕਹਿੰਦੇ ਨੇ ਸਿੱਖਾ ਇਹ ਨਹੀਂ ਸ਼ਿਕਾਇਤ ਸਿੱਖ ਨੂੰ ਸੰਤ ਜੀ ਜਦੋਂ ਇੰਨੀ ਗੱਲ ਆਖੀ ਤੇ ਸਿੱਖ ਦੇ ਨੇਤਰਾਂ ਦੇ ਜਲ ਆ ਗਿਆ ਤੇ ਉਸਨੇ ਮੂੰਹ ਹੀ ਟੰਗਾ ਕਹਿੰਦਾ ਹੁਣ ਮੈਂ ਕੀ ਦੱਸਾਂ ਬਈ ਕੀ ਨੂੰ ਸਿਖਾਇਆ ਸਿੱਖ ਚੁੱਪ ਉਹਨੂੰ ਘੜੀ ਮੁੜੀ ਪੁੱਛਦੇ ਨੇ ਤੇ ਉਹਦਾ ਮਨ ਦਰਵੀ ਪੂਤ ਗਿਆ ਹੋ ਗਿਆ ਅੰਦਰ ਆਏ ਹੋਰ ਤਰ੍ਹਾਂ ਦੀ ਹੋ ਗਈ ਕਹਿੰਦੇ ਉਹ ਮੈਂ ਕੀ ਦੱਸਾਂ ਉਹ ਕਹਿੰਦੇ ਨੇ ਕਮਾਲ ਗੱਲ ਉਹ ਨਾ ਛਕਾਉਣ ਵਾਲਾ ਦੱਸਦਾ ਤੇ ਨਾ ਛਕਣ ਵਾਲਾ ਦੱਸਦਾ ਇਹ ਗੱਲ ਕਰਦਿਆਂ ਕਰਦਿਆਂ ਨਾ ਸਤਿਗੁਰਾਂ ਦੇ ਕੰਨਾਂ ਤੱਕ ਪਹੁੰਚ ਗਈ ਸੱਚੇ ਪਾਤਸ਼ਾਹ ਬੈਠੇ ਉਹ ਵੀ ਅੰਦਰ ਜਾਣੇ ਉਹ ਨਹੀਂ ਜਾਣਦੇ ਸਨ ਉਹ ਕਰਕੇ ਵੇਖ ਕੇ ਕੀ ਗੱਲ ਸਿੱਖੋ ਕੀ ਗੱਲਾਂ ਕਰਦੇ ਹੋ ਇਹ ਜੀ ਗੱਲਾਂ ਕਰਦਿਆਂ ਕਰਦੇ ਆ ਆ ਨਾ ਛਕਣ ਵਾਲਾ ਸਿੱਖ ਦੱਸਦਾ ਤੇ ਨਾ ਛਕਾਉਣ ਵਾਲਾ ਦੱਸਦਾ ਦਸੀ ਤੇ ਹੈਰਾਨ ਆ ਇਹ ਕੀ ਕੌਤਕ ਹੈ ਸੱਚੇ ਪਾਤਸ਼ਾਹ ਫਿਰ ਘਰ ਵਾਲੇ ਸਿੱਖ ਵਾਲੇ ਸਿੱਧੇ ਹੋ ਗਏ ਕਹਿੰਦੇ ਨੇ ਸਿੱਖਾ ਤੂੰ ਦੱਸਣਾ ਸਿੱਖ ਨੂੰ ਕੀ ਸ਼ਿਕਾਇਆ ਜੀ ਤੇ ਸਿੱਖ ਕਹਿੰਦਾ ਸੱਚੇ ਪਾਤਸ਼ਾਹ ਤੁਹਾਨੂੰ ਨਹੀਂ ਪਤਾ ਜੋ ਮੈਨੂੰ ਦਿੱਤਾ ਹੋਇਆ ਜੇ ਮੈਂ ਉਹ ਹੀ ਸ਼ਿਕਾਇਆ ਕਰਦਾ ਜੋ ਪੁੱਛਾ ਬਖਸ਼ਿਸ਼ ਕੀਤੀ ਹੋਈ ਮੈਂ ਉਹ ਸ਼ਿਕਾਇਆ ਸਤਿਗੁਰ ਕਹਿੰਦੇ ਨੇ ਤੂੰ ਦੱਸਣਾ ਅਸੀਂ ਤੁਹਾਨੂੰ ਸਭ ਕੁਝ ਪਤਾ ਹੈ ਸੱਚੇ ਪਾਤਸ਼ਾਹ ਨੂੰ ਮਜੂਰ ਬੂਰ ਕਰਦੇ ਨੇ ਦੱਸ ਅਸੀਂ ਸਿੱਖ ਦੇ ਭੁੱਬੀ ਨਿਕਲ ਗਈਆਂ ਰੋ ਪਿਆ ਉੱਚੀ ਕੀ ਸਾਰੇ ਹੈਰਾਨ ਪਰੇਸ਼ਾਨ ਹੋਏ ਕੌਤਕ ਕੀ ਵਰਤਿਆ ਆਖਰ ਅੱਛਾ ਪਾਤਸ਼ਾਹ ਜੇ ਤੇਰੀ ਰਾਏ ਮੇਰੇ ਕੋਲ ਪੁੱਛਣਾ ਅੰਦਰ ਜਾਵੇਂ ਤੂੰ ਤੂੰ ਹੈ ਪਰ ਤੂੰ ਮੇਰੇ ਕੋਲ ਪੁੱਛਣਾ ਤੇ ਮੈਂ ਦੱਸ ਹੀ ਦੇਣਾ ਕਹਿੰਦਾ ਸੱਦੇ ਪਾਤਸ਼ਾਹ ਮੈਂ ਆਪੀ ਪੀਲੂ ਮਾਰ ਕੇ ਵਿੱਚ ਲੂਣ ਪਾ ਕੇ ਸਿੱਖ ਵਿੱਚ ਕਰ ਸਾਰੇ ਫਰਾਉਨ ਪਰੇਸ਼ਾਨ ਹੋ ਕਹਿੰਦੇ ਉਹ ਆ ਨਹੀਂ ਸੀ ਦੱਸਦਾ ਰੋਂਦਾ ਸ਼ਿਕਾਉਣ ਨੂੰ ਕਿਸੇ ਨੇ ਕੋਈ ਸ਼ਿਕਾਇਆ ਕਿਸੇ ਨੇ ਕੋਈ ਸ਼ਿਕਾਇਆ ਇਹ ਕਦੇ ਨਹੀਂ ਸੀ ਦੱਸਦਾ ਸਤਿਗੁਰਾਂ ਨੇ ਦੇਖਿਆ ਵੀ ਇਹ ਕਰਾਬ ਜਿਹੜੇ ਸ਼ਾਕੀ ਆਏ ਨੇ ਨਾ ਇਹਨਾਂ ਦੇ ਮਨ ਵਿੱਚ ਹੰਕਾਰ ਹੋ ਗਿਆ ਵੀ ਅਸੀਂ ਇਸੇ ਤਰ੍ਹਾਂ ਸ਼ਾਕੀ ਆਏ